ਨਵਦੀਪ ਬਰਾਰ ਯੋ ਬੋਏ ਮਿਸਟਰ ਬਾਸ ਟੋਲਾ ਯਾਰਾਂ ਦਾ ਚੈੱਕ ਆਊਟ ਘਰੇ ਮੁੰਡਾ ਵੜਦਾ ਨਹੀਂ ਯਾਰਾ ਬਿਨਾ ਸਰਦਾ ਨਹੀਂ ਓ ਯਾਰੀ ਦਾ ਸਰੂਰ ਆਪਾਂ ਰੱਖਿਆ ਕੋਈ ਪੜਦਾ ਨਹੀਂ ਓ ਘਰੇ ਮੁੰਡਾ ਵੜਦਾ ਨਹੀਂ ਯਾਰਾ ਬਿਨਾ ਸਰਦਾ ਨਹੀਂ ਯਾਰੀ ਦਾ ਸਰੂਰ ਆਪਾਂ ਰੱਖਿਆ ਕੋਈ ਪੜਦਾ ਨਹੀਂ ਦੇਖ ਕੇ ਸ਼ਕੀਨੀ ਸਾਡੀ ਹੱਥ ਦੀ ਦਿਲ ਕਹਿੰਦੀ ਗਾਉਂਦੀ ਸਾਨੂੰ ਹਾਰੀਆ ਟੋਲਾ ਯਾਰਾਂ ਦਾ ਮਸ਼ਹੂਰ ਜਿਹੜੀ ਰੂਟ ਤੇ ਪਿੰਡ ਰੱਖੀ ਆਪਾਂ ਕੈਮ ਸਰਦਾਰੀਆ ਟੋਲਾ ਯਾਰਾਂ ਦਾ ਮਸ਼ਹੂਰ ਜਿਹੜੀ ਰੂਟ ਤੇ ਪਿੰਡ ਰੱਖੀ ਆਪਾਂ ਕੈਮ ਸਰਦਾਰੀਆ ਸਫਾਈ ਕਰਾਏ ਚੌੜੇ ਟਾਇਰ ਨੇ ਪਵਾਏ ਜਿਹੜੀ ਵੱਜਦੀ ਆ ਨਿੱਤ ਬਿਲੋ ਸ਼ਾਮੀ ਤੇਰੇ ਪੁੱਛਦੇ ਪਰਾਡਾ ਵਿੱਚੋਂ ਨੈਣ ਕੁੜੀਏ ਪੁੱਛਦੇ ਯਾਰਾਂ ਦਾ ਇਹ ਨਾਮ ਨਹੀਂ ਸ਼ੌਂਗੇ ਮੋਡੀਫਾਈ ਕਰਾਏ ਚੌੜੇ ਟਾਇਰ ਨੇ ਪਵਾਏ ਜਿਹੜੀ ਵੱਜਦੀ ਆ ਨਿੱਤ ਬਿਲੋ ਸ਼ਾਮੀ ਤੇਰੇ ਪੁੱਛਦੇ ਪਰਾਡਾ ਵਿੱਚੋਂ ਨੈਣ ਕੁੜੀਏ ਪੁੱਛਦੇ ਯਾਰਾਂ ਦਾ ਇਹ ਨਾਮ ਨਹੀਂ ਉਹ ਸਿੱਟ ਕੋ ਮਾਰੀ ਨੀ ਤੂੰ ਨਵੀਂ ਨਵੀਂ ਐਂਟਰੀ ਨਵੀਂ ਨਵੀਂ ਐਂਟਰੀ ਨਵੀਂ ਦੀਆਂ ਪੱਟੀਆਂ ਕਈ ਹੁਣ ਤੇਰੀ ਵਾਰੀ ਆ ਟੋਲਾ ਯਾਰਾਂ ਦਾ ਮਸ਼ਹੂਰ ਜਿਹੜੀ ਰੂਟ ਤੇ ਪਿੰਡ ਰੱਖੀ ਆਪਾਂ ਕੈਮ ਸਰਦਾਰੀਆ ਟੋਲਾ ਯਾਰਾਂ ਦਾ ਮਸ਼ਹੂਰ ਜਿਹੜੀ ਰੂਟ ਤੇ ਪਿੰਡ ਰੱਖੀ ਆਪਾਂ ਕੈਮ ਸਰਦਾਰੀਆ ਸ਼ੌਕੀ ਜਿਹੇ ਬੰਦੇ ਅਸੀਂ ਸ਼ੌਂਕ ਪਗਾਏ ਪਹਿਲੇ ਹੀ ਦਿਨ ਤੋਂ ਕੁੜਤੇ ਆ ਪਾਏ ਜਿਹੜੇ ਜਾਰਡਨ ਤੂੰ ਆਖੇ ਅਸੀਂ ਪੈਰਾਂ 'ਚ ਕਸਾਏ ਨਾਰਾ ਤੋਂ ਦੂਰ ਅਸੀਂ ਯਾਰ ਹੀ ਬਣਾਏ ਯਾਰਾਂ ਨਾ ਕਿਹੜੀ ਜਦੋਂ ਲੋਨੇ ਤੇਰੇ ਸ਼ਹਿਰ ਨਹੀਂ ਡਰਦੇ ਆ ਮਾਮੇ ਮੁੰਡੇ ਖੱਟਣਗੇ ਪੈਰ ਜੇ ਕੋਈ ਪਿਆਰ ਨਾ ਪਲਾਵੇ ਪਿਆਰ ਨਾਲ ਬੋਲ ਦੇ ਚੱਟ ਲਊਗਾ ਕਿਹੜਾ ਸਾਡੇ ਸੀਨੇ ਵਾਲਾ ਜ਼ਹਿਰ ਚੱਟ ਲਊਗਾ ਕਿਹੜਾ ਸਾਡੇ ਸੀਨੇ ਵਾਲਾ ਜ਼ਹਿਰ ਉਹ ਪੀਯੂ ਵਿੱਚ ਪੜਦੇ ਆ ਯਾਰਾਂ ਨਾਲ ਖੜਦੇ ਆ ਰੱਖੀਦਾ ਬਣਾ ਕੇ ਮਾਹੌਲਿਆ ਗੱਲ ਅਣਖਾਂ ਦੀ ਜਿੱਥੇ ਆਪਾਂ ਹਟਦੇ ਨਾ ਪਿੱਛੇ ਤੇਰੀ ਦਾ ਭਲੇ ਪੂਰਾ ਰੋਲਿਆ ਉਹ ਚੱਕ ਦਈਏ ਵੈਰੀ ਚਿੱਟੇ ਦਿਨ ਬੱਲੀਏ ਜਿਵੇਂ ਜੁੱਤੀ ਉੱਤੋਂ ਜਾਂਦੀ ਮਿੱਟੀ ਝਾੜੀਆ ਟੋਲਾ ਯਾਰਾਂ ਦਾ ਮਸ਼ੂਬ ਗੇੜੀ ਰੂਟ ਤੇ ਪਿੰਡ ਰੱਖੀ ਆਪਾਂ ਕੈਮ ਸਰਦਾਰੀਆ ਟੋਲਾ ਯਾਰਾਂ ਦਾ ਮਸ਼ੂਬ ਗੇੜੀ ਰੂਟ ਤੇ ਪਿੰਡ ਰੱਖੀ ਆਪਾਂ ਕੈਮ ਸਰਦਾਰੀਆ ਪ੍ਰੈਸ ਦੇਖ ਹੋਣੇ ਪ੍ਰੈਸ ਪਿੰਡਾਂ ਵਾਲਿਆਂ ਤੇ ਮਰਦੀਆਂ ਨੱਡੀਆਂ ਉਹ ਦੇਸੀ ਜਈ ਲੋਕ ਪੂਰੀ ਰੱਖਦੇ ਆ ਠੁੱਕ ਗੱਲਾਂ ਕਰਦੇ ਨਾ ਮੂੰਹੋਂ ਆਪਾਂ ਵੱਡੀਆਂ ਚਿੱਟੇ ਕੁੜਤੇ ਪ੍ਰੈਸ ਦੇਖ ਹੋਣੇ ਪ੍ਰੈਸ ਪਿੰਡਾਂ ਵਾਲਿਆਂ ਤੇ ਮਰਦੀਆਂ ਨੱਡੀਆਂ ਉਹ ਦੇਸੀ ਜਈ ਲੋਕ ਪੂਰੀ ਰੱਖਦੇ ਆ ਠੁੱਕ ਗੱਲਾਂ ਕਰਦੇ ਨਾ ਮੂੰਹੋਂ ਆਪਾਂ ਵੱਡੀਆਂ ਉਹ ਜੱਸੀ ਲੌਕਾ ਜੱਸੀ ਲੌਕਾ ਹੁੰਦੀ ਸੋਣੀਏ ਹਰ ਇੱਕ ਫਿਰਦੀ ਕਵਾਰੀਆ ਟੋਲਾ ਯਾਰਾਂ ਦਾ ਮਸ਼ਹੂਰ ਗੇੜੀ ਰੂਟ ਤੇ ਪਿੰਡ ਰੱਖੀ ਆਪਾਂ ਕੈਮ ਸਰਦਾਰੀਆ ਟੋਲਾ ਯਾਰਾਂ ਦਾ ਮਸ਼ਹੂਰ ਗੇੜੀ ਰੂਟ ਤੇ ਪਿੰਡ ਰੱਖੀ ਆਪਾਂ ਕੈਮ ਸਰਦਾਰੀਆ